ਜੀ ਮੂੰਹ ਸਟੇਪ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਨਾ ਅਰਜ਼ ਹੈ ਨਾ ਬੇਨਤੀ ਹੈ ਤੇ ਨਾ ਹੀ ਗੁਜ਼ਾਰਿਸ਼ ਆਪਣੀ ਤਾਂ ਸਿੱਧੀ ਸਿੱਧੀ ਵਾਰਨਿੰਗ ਹੈ ਬੁੱਧੀ ਜੀਵੀ ਆਪਦੀ ਬੁੱਧੀ ਆਪਦੀ ਜੇਬ 'ਚ ਰੱਖਣ ਆਲੋਚਕਾਂ ਦੀ ਆਲੋਚਨਾ ਐਸੀ ਤੈਸੀ ਮਰਾਗੀ ਤੇ ਸੱਭਿਆਚਾਰਕ ਸ਼੍ਰੀਮਾਨ ਆਪ ਦਾ ਸੱਭਿਆਚਾਰ ਆਪ ਦੇ ਕੀਲੇ ਨਾਲ ਬਨ ਕੇ ਰੱਖਣ ਬਾਕੀ ਨਾ ਤਾਂ ਆਪਣੇ ਚ ਕਿਸੇ ਨੂੰ ਸਿਖਾਉਣ ਦਾ ਮਤ ਹੈ ਤੇ ਨਾ ਹੀ ਆਪਾਂ ਕੋਈ ਮਤ ਦੇਣ ਦੀ ਲੀਹ ਹੋਈ ਇਹ ਐਲਬਮ ਖਾਸ ਤੌਰ ਤੇ ਸਾਡੇ ਵੱਲੋਂ ਸਾਡੇ ਵਰਗਿਆਂ ਲਈ ਬਣਾਈ ਗਈ ਸੋ ਤੁਹਾਨੂੰ ਸਾਰਿਆਂ ਨੂੰ ਇੱਕੋ ਇੱਕ ਚੇਤਾਵਨੀ ਦੇਣੀ ਚਾਹੁੰਨਾ ਵੀ ਇਸ ਐਲਬਮ ਨੂੰ ਨਾ ਸੁਣੋ ਕਿਉਂਕਿ ਇਸ ਐਲਬਮ 'ਚ ਕੁਝ ਇਹੋ ਜਿਹਾ ਕੰਟੈਂਟ ਪਾਇਆ ਜਾ ਸਕਦਾ ਜਿਹੜਾ ਸੁਣਨ 'ਚ ਤੁਹਾਡੇ ਕੰਨਾਂ ਨੂੰ ਬਿਲਕੁਲ ਚੰਗਾ ਨਾ ਲੱਗੇ ਸੋ ਆਪਣੀ ਦੂਰੀ ਬਣਾਈ ਰੱਖੋ क्योंकि भाई साहब सवारी अपने सामान की आप जिम्मेवार है बाय मुस्टेप two zero two one by Sono Museala.